ਹੁਣ ਤੁਸੀਂ ਪਰ ਪੇਟ ਫਲ ਖਾ ਲਏ ਹਨ ਹੁਣ ਤੁਸੀਂ ਅੱਗੇ ਚੱਲ ਪਏ ਹੋ ਹੌਲੀ ਹੌਲੀ ਜੰਗਲ ਪਾਰ ਕਰ ਰਹੇ ਹੋ ਜੰਗਲ ਵਿੱਚ ਤਰ੍ਹਾਂ ਤਰ੍ਹਾਂ ਦੇ ਜਾਨਵਰ ਦੌੜ ਰਹੇ ਹਨ ਕਿਤੇ ਮੋਰ ਪਹਿਲਾਂ ਪਾ ਰਹੇ ਹਨ ਕਿਤੇ ਬਾਂਦਰ ਲੰਗੂਰ ਇੱਕ ਦਰਖਤ ਤੋਂ ਦੂਸਰੇ ਰੁੱਖ ਤੇ ਛਾਲਾਂ ਮਾਰ ਰਹੇ ਹਨ ਹੁਣ ਤੁਸੀਂ ਹੌਲੀ-ਹੌਲੀ ਜੰਗਲ ਪਾਰ ਕਰ ਲਿਆ ਹੈ ਅੱਗੋਂ ਜੰਗਲ ਦੇ ਕਿਨਾਰੇ ਤੇ ਨਦੀ ਵਗ ਰਹੀ ਹੈ ਨਦੀ ਦਾ ਸਾਫ਼ ਸੁਥਰਾ ਪਾਣੀ ਗੋਲ-ਗੋਲ ਪੱਥਰਾਂ ਨਾਲ ਟਕਰਾ ਕੇ ਕਲਕਲ ਦੀ ਧੁਨੀ ਪੈਦਾ ਕਰ ਰਿਹਾ ਹੈ ਪੰਛੀਆਂ ਤੇ ਜਾਨਵਰਾਂ ਦੀਆਂ ਮਿੱਠੀਆਂ-ਮਿੱਠੀਆਂ ਬੋਲੀਆਂ ਤੁਹਾਡੇ ਕੰਨਾਂ ਵਿੱਚ ਰਸ ਪੋਲ ਰਹੀਆਂ ਹਨ ਨਦੀਆਂ ਪਾਰ ਉੱਚੀਆਂ ਪਹਾੜੀਆਂ ਹਨ ਉੱਚੀਆਂ ਪਹਾੜੀਆਂ ਦੀ ਟੀਸੀ ਉੱਤੇ ਬਰਫ਼ ਪਈ ਹੋਈ ਹੈ ਸਫੈਦ ਸਫੈਦ ਬਰਫ਼ ਕੋਈ ਪਹਾੜੀ ਨੀਵੀਂ ਹੈ ਕੋਈ ਉੱਚੀ ਹੈ ਕੋਈ ਹੋਰ ਉੱਚੀ ਉੱਚੀਆਂ ਪਹਾੜੀਆਂ ਤੇ ਪਹਾੜੀਆਂ ਦੇ ਉੱਚੇ ਨੀਵੇਂ ਮਕਾਨ ਬਹੁਤ ਹੀ ਸੁੰਦਰ ਲੱਗ ਰਹੇ ਹਨ ਨਦੀਆਂ ਪਾਰ ਆਜੜੀ ਆਪਣੀਆਂ ਭੇਡਾਂ ਬੱਕਰੀਆਂ ਚਰਾ ਰਹੇ ਹਨ ਗਵਾਲੇ ਆਪਣੀਆਂ ਗਊਆਂ ਮੱਝਾਂ ਚਰਾ ਰਹੇ ਹਨ ਨਦੀਆਂ ਪਾਰ ਬੜਾ ਹੀ ਪ੍ਰਕਿਰਤੀ ਦਾ ਸੁੰਦਰ ਨਜ਼ਾਰਾ ਆਸਮਾਨ ਤੇ ਸੰਘਣੇ ਬੱਦਲ ਛਾਏ ਹੋਏ ਨੇ ਨਦੀ ਦੇ ਕਿਨਾਰੇ ਤੇ ਬਹੁਤ ਹੀ ਸੰਘਣਾ ਤੇ ਫੁੱਲਾਂ ਨਾਲ ਲੱਦਿਆ ਬੂਟਾ ਹੈ ਤੁਸੀਂ ਹੁਣ ਇਸ ਬੂਟੇ ਦੇ ਥੱਲੇ ਹੋ ਜਾਓ ਲੋ ਤੁਸੀਂ ਹੁਣ ਬੂਟੇ ਦੇ ਥੱਲੇ ਬੈਠ ਗਏ ਹੋ ਗੂਟੇ ਥੱਲੇ ਨਰਮ ਨਰਮ ਕੂੜਾ ਕੂੜਾ ਘਾਹ ਹੈ ਜਿਵੇਂ ਕੁਦਰਤ ਨੇ ਮਖਮਲੀ ਚਾਦਰ ਵਿਛਾਈ ਹੋਵੇ ਸਾਹਮਣੇ ਕੁਦਰਤ ਦਾ ਨਜ਼ਾਰਾ ਤੱਕੋ ਕਿੱਡਾ ਸੋਹਣਾ ਨਜ਼ਾਰਾ ਕੁਦਰਤ ਦਾ ਸਾਫ਼ ਸੁੰਦਰ ਪਾਣੀ ਉਹ ਦੇਖੋ ਸਾਹਮਣੇ ਨਦੀਆਂ ਪਾਰ ਇੱਕ ਹਰਨ ਚੁੰਗੀਆਂ ਭਰਦਾ ਹੋਇਆ ਆ ਰਿਹਾ ਹੈ ਬਹੁਤ ਹੀ ਲੰਮੀਆਂ ਲੰਮੀਆਂ ਛਲਾਂਗਾ ਮਾਰਦਾ ਹੋਇਆ ਨਦੀ ਦੀ ਤਰਫ ਆ ਰਿਹਾ ਹੈ ਐਉਂ ਲੱਗਦਾ ਜਿਵੇਂ ਉਸ ਨੂੰ ਪਿਆਸ ਲੱਗੀ ਹੋਵੇ ਹਰ ਨਦੀ ਦੇ ਕਿਨਾਰੇ ਤੇ ਪਹੁੰਚ ਗਿਆ ਪਾਣੀ ਪੀ ਰਿਹਾ ਹੈ ਬਹੁਤ ਹੀ ਸੁੰਦਰ ਲੱਗ ਰਿਹਾ ਹੈ ਹਰਨ ਪਾਣੀ ਪੀਤਾ ਹੁਣ ਚੁੰਗੀਆਂ ਮਾਰਦਾ ਫਿਰ ਵਾਪਸ ਦੌੜ ਗਿਆ ਤੁਸੀਂ ਕੁਦਰਤ ਦੇ ਨਚਾਰੇ ਤੱਕ ਤੱਕ ਕੇ ਹੈਰਾਨ ਹੋ ਰਹੇ ਹੋ ਖੁਸ਼ ਹੋ ਰਹੇ ਹੋ ਦੇਖੋ ਆਸਮਾਨ ਦੀ ਤਰਫ ਪੰਛੀ ਉਡਾਰੀਆਂ ਲਾ ਰਹੇ ਨੇ ਬਹੁਤ ਹੀ ਸੁੰਦਰ ਲੱਗ ਰਹੇ ਨੇ ਪੰਛੀ ਤਰ੍ਹਾਂ ਤਰ੍ਹਾਂ ਦੀਆਂ ਬਾਜ਼ੀਆਂ ਮਾਰ ਰਹੇ ਨੇ ਪੰਛੀ ਕੋਈ ਛੋਟੇ ਪੰਛੀ ਉੱਡ ਰਹੇ ਨੇ ਕੋਈ ਵੱਡੇ ਪੰਛੀ ਉੱਡ ਰਹੇ ਨੇ ਤੁਸੀਂ ਹੁਣ ਕੁਦਰਤ ਦਾ ਬਹੁਤ ਹੀ ਸੁੰਦਰ ਨਜ਼ਾਰਾ ਤੱਕ ਰਹੇ ਹੋ ਨਦੀ ਵੱਲ ਚਾਤੀ ਮਾਰੋ ਰੰਗ ਬਰੰਗੀਆਂ ਛੋਟੀਆਂ ਛੋਟੀਆਂ ਮੱਛੀਆਂ ਪਾਣੀ ਵਿੱਚ ਮਸਤੀ ਮਾਰ ਰਹੀਆਂ ਨੇ ਉਹ ਸਾਹਮਣੇ ਇੱਕ ਵੱਡੀ ਮੱਛੀ ਨੇ ਪਾਣੀ ਤੋਂ ਬਾਹਰ ਛਾਲ ਮਾਰੀ ਦੁਬਾਰੇ ਪੌਂ ਕੇ ਫਿਰ ਪਾਣੀ ਦੇ ਵਿੱਚ ਚਲੀ ਗਈ ਪਾਣੀ ਨਾਲ ਖੇਲਾਂ ਕਰਦੀਆਂ ਇਹ ਸੁੰਦਰ ਮੱਛੀਆਂ ਬਹੁਤ ਹੀ ਸੁਹਾਵਣਾ ਦ੍ਰਿਸ਼ ਪੈਦਾ ਕਰ ਰਹੀਆਂ ਨੇ ਨਦੀਆਂ ਪਾਰ ਪਹਾੜੀਆਂ ਦੇ ਬੱਚੇ ਖੇਡ ਰਹੇ ਨੇ ਛੋਟੇ ਛੋਟੇ ਬੱਚੇ ਇੱਕ ਦੂਸਰੇ ਦੇ ਮਗਰ ਦੌੜ ਭੱਜ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ ਸੁੰਦਰ ਪੋਸ਼ਾਕਾਂ ਪਾਈਆਂ ਹੋਈਆਂ ਨੇ ਇਹਨਾਂ ਬੱਚਿਆਂ ਨੇ ਪਹਾੜਾਂ ਨਦੀ ਤੋਂ ਪੁੱਤਰ ਜਲ ਭਰ ਰਹੀਆਂ ਨੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੀਆਂ ਨੇ ਕੁਝ ਔਰਤਾਂ ਨਦੀ ਵੱਲ ਆ ਰਹੀਆਂ ਨੇ ਕੁਝ ਜਾ ਰਹੀਆਂ ਨੇ ਸਾਹਮਣੇ ਪਹਾੜੀਆਂ ਤੇ ਹਰੇ ਹਰੇ ਰੁੱਖ ਬਹੁਤ ਹੀ ਸੁੰਦਰ ਲੱਗ ਰਹੇ ਨੇ ਉਹਨਾਂ ਰੁੱਖਾਂ ਵੱਲ ਤੱਕਦੇ ਰਹੋ ਕੁਦਰਤ ਦਾ ਨਜ਼ਾਰਾ ਦੇਖਦੇ ਰਹੋ ਤੁਹਾਡਾ ਮਨ ਬਾਗੋ ਬਾਗ ਹੋ ਰਿਹਾ ਹੈ ਇਸ ਤਰ੍ਹਾਂ ਦੇ ਸੁੰਦਰ ਨਜ਼ਾਰੇ ਦੇਖਣ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ ਤੁਸੀਂ ਬਹੁਤ ਹੀ ਪਾਗਾਂ ਵਾਲੇ ਹੋ ਬਹੁਤ ਹੀ ਰਮਣੀਕ ਸਥਾਨ ਜਿੱਥੇ ਤੁਸੀਂ ਬੈਠੇ ਹੋ ਦੂਰ ਪਹਾੜੀਏ ਤੁਹਾਡੇ ਵੱਲ ਤੱਕ ਰਹੇ ਹਨ ਤੁਸੀਂ ਉਹਨਾਂ ਵੱਲ ਤੱਕ ਰਹੇ ਹੋ ਕੁਝ ਲੋਕ ਸਾਹਮਣੇ ਨੱਚ ਗਾ ਰਹੇ ਹਨ ਐਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਸ਼ਾਦੀ ਹੋ ਰਹੀ ਹੋਵੇ ਪਹਾੜੀਆਂ ਦਾ ਆਪਣਾ ਹੀ ਨਾਚ ਆਪਣੀ ਹੀ ਸਭਿਤਾ ਆਪਣੀ ਹੀ ਬੋਲੀ ਤੁਸੀਂ ਕੁਦਰਤ ਦੇ ਨਜ਼ਾਰੇ ਨਾਲ ਇੱਕਮਿਕ ਹੋ ਰਹੇ ਹੋ ਤੁਹਾਡੇ ਨਜ਼ਦੀਕ ਛੋਟੇ-ਛੋਟੇ ਪੰਛੀ ਚੋਗਾ ਚੁਗ ਰਹੇ ਹਨ ਕੋਈ ਵੱਡੇ ਪੰਛੀ ਕੋਈ ਛੋਟੇ ਪੰਛੀ ਰੰਗ ਬਰੰਗੇ ਪੰਛੀ ਇਹਨਾਂ ਦੇ ਰੰਗ ਬਰੰਗੇ ਪੰਖ ਬੜੇ ਹੀ ਸੁੰਦਰ ਲੱਗ ਰਹੇ ਨੇ ਜਿਵੇਂ ਕੁਦਰਤ ਨੇ ਆਪ ਇਹਨਾਂ ਵਿੱਚ ਰੰਗ ਭਰੇ ਹੋਣ ਸਾਡੇ ਤੋਂ ਡਰ ਨਹੀਂ ਰਹੇ ਸਾਡੇ ਨਜ਼ਦੀਕ ਨਜ਼ਦੀਕ ਚੋਗਾ ਚੁਗ ਰਹੇ ਨੇ ਕੁਦਰਤ ਨਾਲ ਪਿਆਰ ਕਰਦੇ ਨੇ ਪੰਛੀ ਆਪਣੀਆਂ ਬੋਲੀਆਂ ਵਿੱਚ ਮਸਤੀ ਮਾਰਦੇ ਨੇ ਡਾਰੀਆਂ ਪਰਦੇ ਨੇ ਕੁਦਰਤ ਨਾਲ ਇੱਕ ਮਿੱਕ ਹੋ ਕੇ ਰਹਿੰਦੇ ਨੇ ਕਦੀ ਰੋਗੀ ਨਹੀਂ ਹੁੰਦੇ ਤੁਸੀਂ ਹੁਣ ਉਸ ਰਖ ਥੱਲੇ ਲੇਟ ਗਏ ਹੋ ਤੁਹਾਡਾ ਮਨ ਕਰਦਾ ਹੈ ਇੱਥੇ ਹੀ ਸੌ ਜਾਈਏ ਮੱਠੀ ਮੱਠੀ ਹਵਾ ਵਗ ਰਹੀ ਹੈ ਸੌਣ ਵਾਸਤੇ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਹੁਣ ਤੁਹਾਨੂੰ ਨੀਂਦ ਆ ਰਹੀ ਹੈ ਕ੍ਰਿਸ਼ਨ ਕਨਈਆ ਦੀ ਬੰਸੀ ਦੀ ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ ਤੁਸੀਂ ਉਸ ਮਦਰ ਬੰਸੀ ਦੀ ਤੁਨ ਵਿੱਚ ਮਸਤ ਹੋ ਰਹੇ ਹੋ ਬਹੁਤ ਹੀ ਸਹਾਵਨਾ ਮੰਜਰ ਬਹੁਤ ਹੀ ਮਿੱਠੀ ਤੁਨ ਬੰਸੀ ਵਿੱਚੋਂ ਨਿਕਲੀਆਂ ਤੁਨਾਂ ਤੁਹਾਡੇ ਕੰਨਾਂ ਵਿੱਚ ਮਦਰ ਰਸ ਕੋਲ ਰਹੀਆਂ ਨੇ ਹੁਣ ਮੈਂ ਡਾਕਟਰ ਇਕਬਾਲ ਸਿੰਘ ਆਪ ਜੀ ਦੀ ਗਹਿਰੀ ਨੀਂਦ ਅਤੇ ਸੁੰਦਰ ਸੁਪਨਿਆਂ ਦੀ ਮੰਗਲ ਕਾਮਨਾ ਕਰਦਾ ਹੋਇਆ ਆਪ ਜੀ ਤੋਂ ਵਧਾਈ ਲਵਾਂਗਾ ਧੰਨਵਾਦ ਸ਼ੁਭ ਰਾਤਰੀ ਨਮਸਕਾਰ ਨਮਸਕਾਰ